ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਪਾਤਸ਼ਾਹੀ ਵਾਰ ਮੇ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਸ੍ਰੀ ਅਰਜਨ ਹਰਗੋਬਿੰਦ ਨੂੰ ਗੁਰ ਸਿਮਰੋ ਸ੍ਰੀ ਹਰਾਏ ਸ੍ਰੀ ਹਰਗਿਸ਼ਨ ਤੇ ਆਈਆ ਡਿਠਿਆ ਸਾਧੂ ਕੁ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਕਰਨਾ ਉਨੀ ਤਾਂ ਆਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਸਹਾਇ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਮ ਤੋਂ ਲਿਆ ਛਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਟੁੱਟੀ ਲਈ ਮਿਲਾਏ ਸਤਿਗੁਰੂ ਪ੍ਰਤਾਪ ਸਿੰਘ ਵੱਡੇ ਪ੍ਰਤਾਪ ਵਾਲੇ ਅਕਾਲ ਪੁਰਖ ਅੰਤਰਜਾਮੀ ਜਿਨ੍ਹਾਂ ਕਲਯੁਗ ਵਿੱਚ ਸੁਸੋਧ ਨਾਮ ਬਾਣੀ ਦਾ ਪ੍ਰਵਾਹ ਦਿਆ ਚਲਾਏ ਸਤਿਗੁਰੂ ਜੀ ਸਭ ਥਾਈ ਹੋਣਾ ਸਹਾਏ ਗੁਰਾਂ ਦੇ ਚਾਰ ਸਾਹਿਬ ਜਾਦੇ ਪੰਜ ਪਿਆਰੇ 40 ਮੁਕਤੇ ਅਸੀਂ ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਧਾਰ ਆਪਕਾ ਨਾਮ ਚਿਤਾਵੇ ਸਤਿਗੁਰੂ ਜੀ ਪਾਤਸ਼ਾਹ ਅਸੀਂ ਸਦਾ ਪੁਨਾਰ ਜੀਵਾਂ ਤੋਂ ਬਖਸ਼ਿੰਦ ਪਤਾ ਹੈ ਦਰੋਂ ਕਰੋਂ ਸਿੱਖੀ ਸਿੱਖ ਬਖਸ਼ ਬੇਮੁਖੋ ਕੇ ਨਾ ਮਰੀਏ ਪਾਤਸ਼ਾਹ ਧਰਤੀ ਦੇ ਧਰਮਰਤਾ ਵਰਤਾ ਮਾਮਲੇ ਇਸ ਦਾ ਨਾਦ ਕਰ ਸੰਤ ਖਾਲਸੇ ਦਾ ਪ੍ਰਕਾਸ਼ ਕਰ ਗਉ ਗਰੀਬ ਦੇ ਗਲਤ ਕੋ ਦੂਰ ਕਰ ਕੋਲ ਸ੍ਰੀਟੀ ਤੇਰਾ ਨਾਮ ਜਪੇ ਕੋਈ ਦੁਖੀਆ ਰਹੀ ਨਾ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਡੀ ਪ੍ਰਾਰਥਨਾ ਆਪ ਜੀ ਦੇ ਚਰਨਾਂ 'ਚ ਗਰੀਨ ਵਾਹ ਸਾਡਾ ਧਰਮ ਬਣਿਆ ਰਹੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀਆਂ ਪਿਆਰੀਆਂ ਸੰਗਤਾਂ ਇਕੱਤਰ ਹੋ ਕੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਨਾਮ ਦਾ ਸਿਮਰਨ ਕੀਤਾ ਆਪ ਜੀ ਦੇ ਦਰਸ਼ਨਾਂ ਦੀ ਨਿਤ ਆਸਾ ਜੀ ਦੀ ਬਾਤ ਦਾ ਕੀਰਤਨ ਹੋਇਆ ਵਦ ਕਾ ਟੁਕਲਾ ਕਿੰਨਾ ਬਖਸ਼ ਲੈਣਾ ਬਾਣੀ ਸੱਚਖੰਡ ਚੰਨ ਕਮਲਾ ਪ੍ਰਵਾਨ ਕਰੋ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਸਾਧ ਸੰਗ ਦੀ ਪ੍ਰਾਰਥਨਾ ਹੈ ਸੰਤ ਵਿਜੇਂਦਰ ਸਿੰਘ ਸੇਠੀ ਸੰਤ ਬਲਵੀਰ ਸਿੰਘ ਜੀ ਇਹਨਾਂ ਦੀ ਦੇਹਾਂ ਦੀ ਰੋਗਤਾ ਬਖਸ਼ਣੀ ਸੱਚੇ ਪਾਤਸ਼ਾਹ ਅਰਦਾਸ ਸਵੀਕਾਰ ਕਰੋ ਨਾਮ ਸ੍ਰੀ ਨਾਮ ਸਾਰੀ ਰੱਖ ਲੈ ਬਖਸ਼ ਲੈ ਦੇ ਕਰਕੇ ਦਿਓ ਉਦਦਾਰ ਸ੍ਰੀ ਸਤਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਜੋ ਬੋਲੋ